ਅਥ ਰੁਦਰ ਅਵਤਾਰ ਬਰਨਨ ਸ੍ਰੀ ਭਗਵਤੀ ਜੀ ਸਹਾਇ ਤੋਟਕ ਛੰਦ ਸਭ ਹੀ ਜਨ ਧਰਮ ਕੇ ਕਰਮ ਲਗੇ ਤਜ ਜੋ ਕੀ ਰੀਤ ਕੀ ਪ੍ਰੀਤ ਭਗੇ ਜਬ ਧਰਮ ਚਲੇ ਤਬ ਜਿਉ ਬਢੇ ਜਨ ਕੋਟ ਸਰੂਪ ਕੇ ਬ੍ਰਹਮ ਗੱਢੇ ਤੋਟਕ ਜਗ ਜੀਵਨ ਭਾਰ ਭਰੀ ਤਰਨੀ ਦੁਖ ਆਕਲ ਜਾਤ ਨਹੀਂ ਬਰਨੀ ਤਰ ਰੂਪ ਗਉ ਦਾ ਸਿੰਧ ਗਈ ਗਜ ਨਾਇਕ ਪੈ ਦੁਖ ਰੋਤ ਪਈ ਤੋਟਕ ਹਸ ਕਾਲ ਪ੍ਰਸੰਨ ਭੈ ਤਬ ਹੀ ਦੁਖ ਸਰੋਣਨ ਭੂਮ ਸੁਨਿਓ ਜਬ ਹੀ ਢਿਗ ਬਿਸਨ ਬੁਲਾਏ ਲਿਓ ਆਪਣੇ ਏ ਭਾਂਤ ਕਹਿਓ ਤੇ ਕੋ ਸੁਪਨੇ ਟੋਟਗ ਸੋ ਕਹਿਓ ਤੁਮ ਰੁਦਰ ਸਰੂਪ ਧਰੋ ਜਗ ਜੀਵਨ ਕੋ ਚਲ ਨਾਸ ਕਰੋ ਤਬ ਹੀ ਤੇ ਰੁਦਰ ਸਰੂਪ ਧਰਿਓ ਜਗ ਜੰਤ ਸੰਘਾਰ ਕੈ ਜੋਗ ਕਰਿਓ ਟੋਟ ਕਹਿ ਹੋ ਸਿਵ ਜੈਸਕ ਜੁਧ ਕੀਏ ਸੁਖ ਸੰਤਨ ਕੋ ਜਿਹ ਭਾਂਤ ਦੀਏ ਗਨ ਹੋ ਜੇ ਭਾਂਤ ਬਰੀ ਗਿਰਜਾ ਜਗ ਜੀਤ ਸੁਅੰਬਰ ਮੋ ਸਭ ਪ੍ਰਭਾ ਟੋਟ ਜਿਵੇਂ ਅੰਧਕ ਸੋ ਹਰ ਜੋਦ ਕਰਿਓ ਜੇ ਭਾਂਤ ਮਨੋਜ ਕੋ ਮਾਨ ਹਰਿਓ ਦਲ ਦੈ ਦਲੇ ਕਰ ਕੋ ਜਿਮੰ ਕਹਿਓ ਸਭ ਛੋਰ ਪ੍ਰਸੰਗ ਤਿਮੰ ਪਾਦਰੀ ਛੰਦ ਜਬ ਹੋ ਧਰਨ ਭਾਰਾ ਕਰਾਂਤ ਤਬ ਪਰਤ ਨਾਏ ਤੇ ਹਿਰਦੇ ਸ਼ਾਂਤ ਚਲ ਦਦ ਸਮੁੰਦਰ ਕਰੀ ਪੁਕਾਰ ਤਬ ਧਰਤ ਵਿਸ਼ਨ ਰੁਦਰਾ ਅਵਤਾਰ ਪਾਦਰੀ ਛੰਦ ਤਬ ਕਰਤ ਸਗਲ ਦਾਨਵ ਸੰਘਾਰ ਕਰ ਦਨਜ ਪ੍ਰਲਵ ਸੰਤਨ ਉਧਾਰ ਏ ਭਾਂਤ ਸਗਲ ਕਰ ਦੁਸ਼ਨਾਸ ਪੁਨ ਕਰਤ ਹਿਰਦੈ ਭਗਤਾਨ ਬਾਸ ਤੋਟਕ ਤ੍ਰਿਪੁਰਾਇ ਇਕ ਦੈਤ ਬਢਿਓ ਤ੍ਰਿਪੁਰੰ ਤੇ ਤੇ ਤਪੈ ਰਵ ਜਿਓ ਤ੍ਰਿਪੁਰੰ ਬਰਦਾਇ ਮਹਾਸਰਿਐਸ ਪਇਓ ਜਿਨ ਲੋਕ ਚਤੁਰਦਾ ਜੀਤ ਲਇਓ ਤੋਟ ਜੋ ਏਕੀ ਬਾਣ ਹਣਾਇ ਤ੍ਰਿਪੁਰੰ ਸੋ ਨਾਸ ਕਰੈ ਤਿਹ ਦੈਤ ਦੁਰੰ ਅਸ ਕੋ ਪ੍ਰਗਟਿਓ ਕਵਤਾਹਿ ਗਨੈ ਇਕ ਬਾਣੀ ਸੋ ਪੁਰ ਤੀਨ ਹਨੈ ਤੋਟ ਸਿਵ ਧਾਇ ਚਲਿਓ ਤਿਹ ਮਾਰਨ ਕੋ ਜਗ ਕੇ ਸਭ ਜੀਵ ਉਧਾਰਨ ਕੋ ਕਰ ਕੋਪ ਤਜੋ ਸਿਧ ਸੁਧ ਸਰੰਗ ਇਕ ਬਾਰ ਹੀ ਨਾਸ ਕੀਓ ਤ੍ਰਿਪੁਰੰ ਤੋਟਕ ਲਖ ਕੌਤਕ ਸਾਹ ਸਵੈ ਹਰਖੇ ਸੁਮਨੰ ਬਰਖਾ ਨਭ ਤੇ ਬਰਖੇ ਤੁਨ ਪੂਰ ਰਹੀ ਜੈ ਸਦ ਹੂੰ ਮਹਲਾ ਚਲ ਕੰਪ ਭੂੰ ਤੋਟਕ ਦਿਨ ਕੇਤਕ ਬੀਤ ਗਏ ਜਬ ਹੀ ਅਸੁਰੰਧਕ ਵੀਰ ਬਿਓ ਤਬ ਹੀ ਤਬ ਬੈਲ ਚੜਿਓ ਗੈ ਸੂਲ ਸਿਮੰ ਸੁਰ ਚੌਕ ਚਲੇ ਹਰਿ ਕੋਪ ਵੰ ਤੋਟਕ ਗਣ ਗੰਧਰਵ ਜਛ ਸਵੈ ਉਰਗੰ ਬਰਦਾਨ ਦਇਓ ਸਿਵ ਕੋ ਦੁਰਗੰ ਹਨਿਓ ਨਿਰਖੰਤ ਮੁਰਾਰ ਸਰੰ ਤ੍ਰਿਪਾਰ ਹਨਿਓ ਜਿਮ ਕੈ ਤ੍ਰਿਪਰੰ ਤੋਟਕ ਉਹ ਔਰ ਚੜੇ ਦਲ ਲੈ ਤੁਜ ਨੰ ਇਹ ਔਰ ਰਿਸਿਓ ਗੈ ਸੂਲ ਸਿਵੰ ਰਣ ਰੰਗ ਰੰਗੇ ਰਣ ਧੀਰ ਰੰਗ ਜਨ ਸੋਭਤ ਪਾਵਕ ਜਵਾਲ ਬਣੰ ਤੋਟਕ ਦਨ ਦੇਵ ਦਉ ਰਣ ਰੰਗ ਰਚੇ ਗੈ ਸ਼ਸਤਰ ਸਵੈ ਰਸ ਰੁਦਰ ਮਚੇ ਸਰ ਛਾੜਤ ਵੀਰ ਦਉ ਵਰਖੇ ਜਨ ਅੰਤ ਪ੍ਰਲੈ ਕਨ ਸੇ ਰੂ ਆਮਲ ਛੰਦ ਕਾਏ ਖਾਏ ਭਜੇ ਸਰਾਰਦਨ ਕੋ ਕੋ ਮਿਟਾਏ ਅੰਧ ਕੰਧ ਫਿਰਿਓ ਤਵੈ ਜੈ ਦੁੰਦਵੀਨ ਬਜਾਏ ਸੂਲ ਸਹਿਤ ਪਰਗ ਪਟਸ ਬਾਣ ਓਗ ਪ੍ਰਹਾਰ ਪੇਲ ਪੇਲ ਗਿਰੇ ਸੋ ਵੀਰਨ ਕੇਲ ਜਾਣ ਤਮਾਰ ਰੁਆਮਲ ਚੰਦ ਸੇਲ ਰੇਲ ਭਈ ਤਹਾਰ ਤੇਗ ਤੀਰ ਪ੍ਰਹਾਰ ਗਾਹੇ ਗਾਹੇ ਫਿਰੇ ਫਵਜਨ ਬਾਹੇ ਬਾਹੇ ਹਥਿਆਰ ਅੰਗ ਭੰਗ ਪਰੇ ਕਹੂੰ ਸਰਬੰਗ ਸਰੋਣਤ ਪੂਰ ਏਕ ਏਕ ਭਰੀ ਅਨੇਕਨ ਹੀਰ ਹੀਰ ਸੋਹੂਰ ਰੁਆਮਲ ਛੰਦ ਚੌਰ ਚੀਰ ਰਥੀ ਰਥੋ ਤੁਮ ਬਾਜ ਰਾਜ ਅਨੰਤ ਸ਼੍ਰੋਣ ਕੀ ਸਰਤਾ ਉਠੀ ਸੋ ਬਿਆੰਤ ਰੂਪ ਦੁਰੰਤ ਸਾਜ ਬਾਜ ਕਟੇ ਕਹੂੰ ਗਜਰਾਜ ਤਾਜ ਅਨੇਕ ਉਸ਼ਟ ਪੁਸ਼ਟ ਗਿਰੇ ਕਹੂੰ ਰਿਬ ਅੰਗ ਨਹੀਂ ਏਕ ਰੁਆਮਲ ਛੰਦ ਛਾੜ ਛਾੜ ਚਲੇ ਤਹਾਂ ਨਿਬ ਸਾਜ ਬਾਜ ਅਨੰਤ ਗਾਜ ਗਾਜ ਹਨੇ ਸਦਾ ਸਿਵ ਸੂਰ ਵੀਰ ਦੁਰੰਤ ਪਾਜ ਪਾਜ ਚਲੇ ਹਠੀ ਹਥਿਆਰ ਹਾਥ ਵਿਸਾਰ ਬਾਣ ਪਾਣ ਕਮਾਨ ਛਾੜ ਸੋ ਚਰਮ ਬਰਮ ਵਿਸਾਰ ਨਰਾਛੰਦ ਜਤੇਕ ਸੂਰ ਧਾਇੰ ਤਤੇਕ ਰੁਦਰ ਕਾਇੰ ਜਤੇਕ ਔਰ ਧਾਵੀ ਤਿਉ ਮਹੇਸ਼ ਕਾਵੀ ਨਰਾਛੰਦ ਕਮੰਦ ਅੰਦ ਉਠੀ ਵਿਸੇਕ ਬਾਣ ਬੁਠੀ ਬਿਨਾਗ ਪਾਣ ਨੇ ਅਨੰਤ ਸੂਰਮਾ ਬਣੇ ਰਸਾਵਲ ਚੰਦ ਸਿਰਹਾ ਸੰਜ ਸੱਜੇ ਚਹੂ ਔਰ ਗੱਜੇ ਮਹਾਬੀਰ ਬੰਕੇ ਮਿਟੈ ਨਾਹੇ ਡੰਕੇ ਰਸਾਵਲ ਬਜੇ ਘੋਰੀ ਬਾਜੰਗ ਸਜੇ ਸੂਰ ਸਾਜੰ ਕਣੰਗ ਜੀਮ ਗੱਜੇ ਮਹਿ ਖਾਸ ਸੱਜੇ ਰਸਾਵਲ ਮਹਿ ਖਾਸ ਧਾਰੀ ਚਲੇ ਬਿਉਮ ਚਾਰੀ ਸੁਵੰਗ ਸੂਰ ਹਰਖੇ ਸਰੰਗ ਧਾਰ ਬਰਖੇ ਸਾਵਲ ਧਰੇ ਬਾਣ ਪਾਨੰ ਚੜੇ ਤੇਜ ਮਾਨੰ ਕਟਾ ਕਟ ਬਾਹਾਂ ਅਧੋ ਅੰਗ ਲਾਹਾਂ ਰਸਾਵਲ ਰਿਸੇ ਰੋਸ ਰੁਦਰੰ ਚਲੈ ਪਾਦ ਛੁਦਰੰ ਮਹਾਬੀਰ ਗੱਜੇ ਸਲਹਿ ਸੰਜ ਸੱਜੇ ਰਸਾਵਲ ਲੈ ਸਖਤ ਪਾਨੰ ਚੜੇ ਤੇਜ ਮਾਨੰ ਗਣੰ ਗਾੜ ਗਾਜੇ ਰਣੰ ਰੁਦਰ ਰਾਜੇ ਬਹੁ ਕੰਤ ਕਾਇੰ ਲਰੇ ਚੌਪ ਜਾਇੰ ਡਕੀ ਢਾਕਣੀ ਅੰਗ ਰੜੇ ਅੰਗ ਭਯੰ ਰੋਸ ਰੁਦਰੰ ਹਣੇ ਦੈਤ ਸ਼ੁਦਰੰ ਕਟੇ ਅਧ ਅਧੰ ਭਈ ਸੈਣ ਬਧੰ ਰਿਸਿਓ ਸੂਲ ਪਾਣੰ ਹਣੇ ਦੈਤ ਪਾਣੰ ਸਰੰਗ ਓਗ ਛੁੱਟੇ ਕਣੰ ਜੇਮ ਟੁੱਟੇ ਰਣੰ ਰੁਦਰ ਗੱਜੇ ਤਵੈ ਦੈਤ ਪੱਜੇ ਤਜੇ ਸ਼ਸਤਰ ਸਰਬੰਗ ਮਿਟਿਓ ਦੇਹ ਗਰਭੰ ਚਉਪੀ ਤਾਇਓ ਤਵੈ ਅੰਧਕ ਬਲਵਾਨਾ ਸੰਗ ਲੈ ਸੈਣ ਦਾਨ ਵੀ ਨਾਨਾ ਮਿਤ ਬਾਣ ਨੰਦੀ ਕਾ ਮਾਰੇ ਬੇਦ ਅੰਗ ਕਾ ਪਾਰ ਪਧਾਰੇ ਜਬ ਹੀ ਬਾਣ ਲਗੇ ਬਾਹਣ ਤਨ ਰੋਸ ਜਗਿਓ ਤਬ ਹੀ ਸਿਵ ਕੇ ਮਨ ਅਦਕ ਰੋਸ ਕਰ ਬਿਸਕ ਚਲਾਏ ਭੂਮ ਆਕਾਸ਼ ਸਿਨਕ ਛਾਏ ਬਾਣ ਆਵਣੀ ਰੁਦਰ ਜਬ ਸਾਜੀ ਤਵੀ ਸੈਣ ਦਾਨ ਵੀ ਭਾਜੀ ਤਬ ਅੰਧਿਕ ਸਿਵ ਸਾਵੇਂ ਤਾਇਓ ਦੁੰਦ ਜੁਦ ਰਣ ਮਦ ਮਚਾਇਓ ੜਿਲ 20 ਬਾਣ ਤਿਨ ਸਵੈ ਪ੍ਰਹਾਰੇ ਕੋਪ ਕਰ ਲਗੇ ਰੁਦਰ ਕੇ ਗਾਦ ਗਏ ਉਹ ਕਰ ਗਹਿ ਬਿਨਾ ਕਾ ਪਾਣ ਪਿਨਾ ਕੀ ਧਾਇਓ ਹੋ ਤੁਮਲ ਜੁਦ ਦੁਹਨ ਰਣ ਮਦ ਮਚਾਇਓ ੜਿਲ ਤਾਰ ਸਤਰ ਗੈ ਬੌਰ ਪਿਨਾ ਕੀ ਕੋ ਹੈ ਹਣੇ ਦੁਸ਼ਟ ਗੈ ਬਾਣ ਨਿਖੰਗ ਤੇ ਕਾਰ ਦੁਐ ਗਿਰਿਓ ਭੂ ਪੀਤਰ ਸਿਰ ਸਤਰ ਪ੍ਰਹਾਰਿਓ ਹੋ ਜਨਕ ਗਾਜ ਕਰ ਕੋਪ ਬੁਰਜ ਕਹ ਮਾਰਿਓ ਤੋਟਕ ਕਟ ਏਕ ਬਿਖੈਰ ਵਿਚੇਤ ਪਇਓ ਤਨ ਬਾਣ ਬਲੀ ਪੁਨ ਪਾਣ ਲਿਓ ਕਰ ਕੋਪ ਕਵੰਡ ਕਰੰਗ ਕਰਖਿਓ ਸਰ ਧਾਰ ਬਲੀ ਕਨ ਜਿਉ ਬਰਖਿਓ ਤੋਟਕ ਛੰਦ ਕਰ ਕੋ ਬਲੀ ਬਰਖਿਓ ਬਿਸਖੰ ਇਹ ਔਰ ਲਗੇ ਨਿਸਰੇ ਦੁਸਰੰਗ ਤਬ ਕੋਪ ਕਰੰ ਸਿਵ ਸੂਲਨੀਓ ਅਰ ਕੋ ਸਿਰ ਘਾੜ ਦੁਖੰਡ ਕੀਓ ਇਤ ਸ੍ਰੀ ਬਿਜਤਰ ਨਾਟਕੇ ਪਿਨਾਕ ਪਰਬਤ ਹੈ ਅੰਧਕ ਬਧੈ ਰਦੁਰੋਸਤ ਤੇ ਧਿਆਏ ਸਮਾਪਤ ਮਸਤ